ਸਵਈਆ ਪੰਡ ਕੇ ਪੁੱਤਰਨ ਤੇ ਅਰ ਕੁੰਤੀ ਦੇ ਲੈ ਕੇ ਵਿਦਾ ਕੰਨ ਸਿਆਮ ਸਿਧਾਇਓ ਭੂਪ ਉਜੈਨਪੁਰੀ ਕੋ ਜਾ ਕਬ ਸਿਆਮ ਕਹਿ ਤੇ ਪੈ ਚਲ ਆਇਓ ਤਾ ਦੋਇਤਾ ਹੂ ਕੋ ਬਿਆਨ ਕਾਜ ਦਰਜੋਦਨ ਹੂ ਕੋ ਵੀ ਚਿਤ ਲੁਭਾਇਓ ਸੈਨ ਬਨਾਏ ਭਲੀ ਆਪਣੀ ਤੇ ਬਿਆਹਨ ਕਹੋ ਇਤ ਤੇ ਇਹ ਧਾਇਓ ਉਜੈਨ ਰਾਜਾ ਕੀ ਦੋਇਤਾ ਕੋ ਵਿਆਹ ਕਥਨੰ ਸੋਈਆ ਸਜ ਸੈਨ ਦਰਜੋਦਨ ਆਇਓ ਤੇ ਪੁਰਤਾਹੀ ਤੈ ਬ੍ਰਿਜ ਨਾਇਕ ਆਏ ਭੂਪ ਤੇ ਔਰ ਪੜੇ ਪਲਵੰਡ ਸੋ ਵਾਹ ਬਿਹਾ ਕੋ ਦੇਖਣ ਧਾਏ ਸਿਆਮ ਪਨਾ ਤੇ ਕੀ ਭਗਨੀ ਇਹ ਆਨੰਦ ਦੁੰਦਵ ਕੋਟ ਬਜਾਏ ਤੌਹੀ ਲੋ ਸਿਆਮ ਜੀ ਵਿਆਹ ਕਹਿ ਤਾਹ ਕੋ ਪਾਰਥ ਲੈ ਸੰਗ ਔਦ ਸਿਧਾਏ ਚਉਪਈ ਜਬ ਜਦ ਵੀਰ ਅਯੁੱਧਿਆ ਆਇਓ ਸੁਨ ਭੂਤ ਲੈ ਬੇ ਕੋ ਧਾਇਓ ਸਿੰਘਾਸਨ ਆਪਣੇ ਬੈਠਾ ਰਿਓ ਚਿਤ ਕੋ ਸੋਗ ਦੂਰ ਕਰ ਡਾਰਿਓ ਚਰਨ ਪ੍ਰਭੂ ਕੇ ਗਹਿ ਕਰ ਰਹਿਓ ਤੁਮ ਦਰਸ਼ਨ ਪਾਵਤ ਦੁਖ ਬਹਿਓ ਅਰ ਨਿਰਪ ਚਿਤ ਮੈਂ ਪ੍ਰੇਮ ਬਡਾਇਓ ਮਨ ਆਪਨੋ ਸੰਗ ਸਿਆਮ ਮਿਲਾਇਓ ਕਾਨ ਬਾਤ ਨਿਰਪ ਸੋ ਸਵਈਆ ਦੇਖ ਕੈ ਪ੍ਰੀਤ ਨਿਰਪੋਤਮ ਕੀ ਹਸ ਕੈ ਤੇ ਸੋ ਜਿਮ ਸਿਆਮ ਉਚਾਰੋ ਹੋ ਤੁਮ ਰਾਗਵ ਕੇ ਕੁਲ ਤੇ ਜਨ ਰਾਮਨ ਸੋ ਰਿਸ ਸਤਰ ਪਛਾਰੋ ਮਾਗੋ ਛਤਰਨ ਕੋ ਨਾ ਕਹਿਓ ਤਉ ਮਾਗਤ ਹੋ ਨਹਿ ਸੰਕ ਵਿਚਾਰੋ ਆਪਣੀ ਦਇ ਦੁਹਿਤਾ ਹਮ ਕੋ ਤੇ ਕੋ ਚਿਤ ਚਾਹਤ ਹੈ ਸੋ ਹਮਾਰੋ ਨਿਰਪ ਬਾਜ ਕਾਨ ਸੋ ਚਉਪੀ ਤਬ ਜੋ ਭੂਪ ਸਿਆਮ ਸੋ ਪਾਖੀ ਏਕ ਪ੍ਰਤਗਿਆ ਮੈਂ ਕਰ ਰਾਖੀ ਜੋ ਇਨ ਸਤ ਬ੍ਰਿਖਵਨ ਕੋ ਨਾਥੈ ਸੋ ਏਕ ਹੋ ਲੈ ਜਾ ਕਰਿ ਸਾਥੈ ਸੁਵਈਆ ਕਟ ਸੋ ਕਸ ਸਿਆਮ ਪਿਤੰਬਰ ਕੋ ਆਪਣੋ ਪੁਨ ਸਾਤੂ ਵੇਖ ਬਨਾਏ ਦੇਖ ਬੇ ਪੀਤਰ ਏਕੀ ਸਿਆਮ ਲਗੈ ਕਿਨਹੂ ਲਖ ਭੇਦ ਨਾ ਪਾਏ ਪਗ ਹੈ ਦਾਬ ਨਚਾਇ ਕੈ ਪਉਨ ਸੂਰ ਸਭੋ ਮੈ ਸੂਰ ਕਹਾਏ ਤਨ ਹੀ ਤਨ ਕਹਿਓ ਸਭ ਹੀ ਜਬ ਸਾਦੀ ਬੈਲਨ ਕੋ ਨਥ ਆਏ ਸਵਈਆ ਜਬ ਨਾਥ ਭਇਓ ਪ੍ਰਭ ਸਾਥ ਬ੍ਰਿਖਵ ਤਾ ਭਾਗਤ ਭੇ ਪਟਵਾ ਇਹ ਸਾਥੇ ਆਪਤ ਜੋ ਬਲਵੰਤੀ ਹੀ ਤੇ ਸੋ ਪੁਰੇ ਇਨ ਸਿੰਘਨ ਸਾਥੇ ਕੌਣ ਬਲੀ ਪ੍ਰਗਟਿਓ ਜਗ ਮੈਂ ਇਨ ਸਾਤਨ ਕੇ ਜੋ ਨਾ ਕਹਿ ਨਾਥੇ ਵੀਰ ਕਹਿ ਹਸ ਕਹਿ ਰਣ ਤੀਰ ਬਿਨਾ ਰਿਪ ਤੀਰ ਸੋ ਸ੍ਰੀ ਬ੍ਰਿਜ ਨਾਥੇ ਸੋਈਆ ਸਾਧ ਕਹੈ ਇਕ ਯੋ ਹਸ ਕਹਿ ਸਮ ਸ਼ਾਮ ਕੀ ਕੋ ਜਗ ਵੀਰ ਭਇਓ ਹੈ ਜਾ ਮਗਵਾਜ ਜੀਤ ਲਿਓ ਸ੍ਰੀ ਰਾਮਨ ਕਾਟਕ ਬੰਦ ਕਯੋ ਹੈ ਗਾੜ ਪਰੀ ਗਜ ਪੈ ਜਬੀ ਤੇ ਨਾ ਕਹ ਤੇ ਪ੍ਰਭ ਰਾਖ ਲਿਓ ਹੈ ਪੀਰ ਪਰੇ ਰਣ ਧੀਰ ਪਇਓ ਜਨ ਪੀਰ ਨਿਹਾਰ ਅਧੀਰ ਭਇਓ ਹੈ ਸੋਈਆ ਜੋ ਬਿਦ ਬੇਦ ਕੇ ਬੀਜ ਲਿਖੀ ਬਿਦ ਤਾਹੀ ਸੋ ਵਿਆਹ ਸਿਆਮ ਕੋ ਕੀਨੋ ਆਨੰਦ ਕਹਿ ਅਥੀ ਚਿਤ ਮੈਂ ਸਭ ਦੀਨ ਸੋ ਵਿਪਰਨ ਸਾਜ ਨਵੀਨੋ ਔ ਗਜਰਾਜ ਬੜੇ ਅਰਬਾਜ ਘਨੇ ਤਨ ਲੈ ਬ੍ਰਿਜਨਾਥ ਕੋ ਦੀਨੋ ਸਿਆਪਨੇ ਇਹ ਭਾਂਤ ਸੋ ਪੂਪਤ ਲੋਕ ਵਿਖੈ ਅਤਿ ਜਸ ਲੀਨੋ ਨਿਰਪ ਬਾਜ ਸਭਾ ਸੋ ਸੋਇਆ ਭੂਪ ਸਿੰਘਾਸਨ ਉਪਰ ਬੈਠ ਕੇ ਮਦ ਸਬਾਏ ਪਾਂਤ ਬਖਾਨਿਓ ਤੈ ਸੋਈ ਕਹਉ ਕਿਉ ਜਦ ਨੰਦਨ ਜਿਉ ਧਨ ਸ੍ਰੀ ਰਗੁਨੰਦਨ ਤਾਨਿਓ ਜੀ ਤੂ ਜੈਨ ਕੇ ਭੂਪ ਕੀ ਭੈਣ ਪੁਰੀ ਇਹ ਔਦ ਜਬੈ ਪਗਠਾਨਿਓ ਦੇਖਤੇ ਸਭ ਹੀ ਮਨ ਮੈਂ ਬ੍ਰਿਜ ਨਾਇਕ ਸੂਰ ਸਹੀ ਕਰ ਜਾਣਿਓ ਸਵਈਆ ਭੂਪ ਜਬੈ ਆਪਣੇ ਮਨ ਮੈਂ ਜਦ ਵੀਰ ਕੋ ਵੀਰ ਸਹੀ ਕਰ ਜਾਣਿਓ ਸ੍ਰੀ ਬ੍ਰਿਜ ਨਾਇਕ ਜੁਧ ਸਮੈ ਅਰਿ ਔਰ ਨਾ ਆਖਰ ਔਗਰ ਜਾਣਿਓ ਮੰਤਰਨ ਹੇਰ ਸਵੈ ਹਰ ਕੋ ਬਰ ਲਾਇਕ ਹੈ ਇਹ ਭਾਂਤ ਬਖਾਨਿਓ ਔਦ ਕੇ ਰਾਏ ਤਵੈ ਆਪਣੇ ਮਨ ਮੈਂ ਕਲ ਸਿਆਮ ਮਹਾ ਸੁਖ ਮਾਨਿਓ ਸੋਈਆ ਕਰਮਨ ਮੈਂ ਦਿਜ ਸ੍ਰੇਸ਼ ਜੋ ਥੇ ਜਬ ਸੋਏ ਭੂ ਸਬਾਹੂ ਮੈਂ ਆਏ ਦਇ ਕੈ ਅਸੀਸ ਨਿਰਪੋ ਤੁਮ ਕੋ ਕਵ ਸਿਆਮ ਪਨਾਏ ਬੈਨ ਸੁਨਾਏ ਜਾ ਦੋਹਤਾ ਕੇ ਸੁਨੋ ਤੁਮ ਹੇਤ ਕਨੇ ਦਿਜ ਦੇਸਨ ਦੇਸ ਪਠਾਏ ਸੋ ਤੁਮਰਾਏ ਅਚਾਨਕ ਕੀ ਵਰ ਲਾਇਕ ਸ੍ਰੀ ਬ੍ਰਿਜ ਨਾਇਕ ਪਾਏ ਸੋਈਆ ਯੋ ਸੁਨ ਕੈ ਬਤਿਆ ਤਿਨ ਕੀ ਚਿਤ ਕੇ ਨਿਰਪ ਬੀਚ ਉਲਾਸ ਬਿਠਾਇ ਕੈ ਦਾਜ ਦੇਉ ਜੇ ਅੰਤ ਨਾ ਆਵਤ ਬਾਜਨ ਦਵਾਰ ਅਨੇਕ ਬਜਾਇ ਕੈ ਵਿਪਰਨ ਦੀਨ ਕਨੀ ਦਛਨਾ ਸੁਖ ਪਾਇ ਕਿਤੈ ਜਦ ਵੀਰ ਚਿਤੈ ਕੈ ਸੁੰਦਰ ਜੋ ਆਪਣੀ ਦੋਹਤਾ ਸੋ ਦਈ ਕਨ ਸਿਆਮ ਕੇ ਸੰਗ ਪਠੈ ਕੈ ਸੋਈਆ ਜੀਤ ਸੁਅੰਬਰ ਮੈਂ ਹਰਿ ਔਧ ਕੇ ਭੂਪਤ ਕੀ ਦੋਹਤਾ ਜਬ ਆਇਓ ਬਾਗ ਕੇ ਪੀਤਰ ਸੈਲ ਕਰੈ ਸੰਗ ਪਾਰਥ ਕੇ ਚਿਤ ਮੈਂ ਠਹਰਾਇਓ ਪੋਸਤ ਭਾਂਗ ਅਫੀਮ ਕਨੋ ਮਦ ਪੀਵਨ ਕੇ ਤਿਨ ਕਾਜ ਮੰਗਾਇਓ ਮੰਗਨ ਲੋਗਨ ਬੋਲ ਪਠਾਇਓ ਬਹੁ ਪੇ ਜਨ ਪਾਰ ਨਾ ਪਾਇਓ ਸਵਈਆ ਬਹੁ ਰਾਮ ਜਨੀ ਤਾ ਨਾਚਤ ਹੈ ਇਕ ਝਾਜਰ ਬੀਨ ਮਿਰਦੰਗ ਵਜਾਵੈ ਦੈ ਇਕ ਚੂਮ ਕੇ ਆਵਤ ਹੈ ਇਕ ਭਾਮਨ ਦੈ ਹਰ ਚੂਮਕ ਜਾਵੈ ਕਾਨ ਪਟੰਬਰ ਦੇ ਤਿਨੈ ਮਨ ਲਾਲ ਘਰੇ ਚਿਤ ਕੋ ਜੋ ਰਿਝਾਵੈ ਸਿਆਮ ਪਨੈ ਬਹੁ ਮੋਲ ਖਰੇ ਸੁਰ ਰਾਜ ਹੈ ਕੋ ਜੋ ਹਾਥ ਨ ਆਵੈ ਪਾਵਤ ਰਾਮ ਜਨੀ ਨਚ ਕੈ ਧਨ ਪਾਵਤ ਹੈ ਬਹੁ ਦਾਨ ਗਵਈਆ ਏਕ ਰਜਾਵਤ ਖੈ ਹਰ ਕੋ ਕਵ ਸਿਉ ਪਨੈ ਪੜ ਛੰਤ ਸਵਈਆ ਔਰ ਦਿਸਾ ਕੈ ਵਿਖੈ ਸੋ ਕਨੋ ਮਿਲ ਨਾਚਤ ਹੈ ਕਰ ਗਾਨ ਭਵਈਆ ਕੌਣ ਕਮੀ ਕਉ ਹੈ ਤਿਨ ਕੋ ਜੋ ਸ੍ਰੀ ਜਦਵੀਰ ਕੇ ਤਾਮ ਅਵਈਆ ਤਿਨ ਕੋ ਬਹੁ ਦੈ ਸੰਗ ਭਾਰਤ ਲੈ ਹਰ ਭੋਜਨ ਕੀ ਭੂ ਮੈਂ ਭਗਤਾਰਿਓ ਪੋਸਤ ਭਾਂਗ ਅਭੀ ਮੰਗਾਏ ਪਿਓ ਮਦ ਸੋਗ ਵਿਦਾ ਕਰ ਡਾਰਿਓ ਮਤ ਹੋ ਚਾਰੋ ਕੈ ਕੈਫਨ ਸੋ ਸੁਤ ਇੰਦਰ ਕੈ ਸੋ ਇਮ ਸਿਆਮ ਉਚਾਰਿਓ ਕਾਮ ਕੀਓ ਬ੍ਰਹਮਾ ਘਟ ਕਿਓ ਮਦਰਾ ਕੋ ਨ ਆਠੋ ਸਿੰਧ ਸਵਾਰਿਓ ਦੋਹਰਾ ਤਬ ਪਾਰਥ ਕਰ ਜੋਰ ਕੈ ਹਰ ਕੈ ਵਸਨ ਸੁਨਾਏ ਜੜ ਬਾਮਨੇ ਨ ਰਸਨ ਕੋ ਜਾਣੈ ਕਹਾ ਉਪਾਏ ਇਤ ਸ੍ਰੀ ਦਸਮ ਸਿਕੰਦੇ ਪੁਰਾਣ ਬਚਿੱਤਰ ਨਾਟਕੇ ਕ੍ਰਿਸ਼ਨਾ ਅਵਤਾਰੇ ਬ੍ਰਿਖਵਨਾਥ ਅਵਧ ਰਾਜੇ ਕੀ ਦੋਇਤਾ ਵਿਵਾਹਤ ਭੈ ਅਥ ਇੰਦਰ ਭੂਮਾਸਰ ਕੇ ਦੁਖ ਤੇ ਆਵਦ ਪੈ ਕਥਨੰ ਚਉਪਈ ਦਵਾਰਵਤੀ ਜਬ ਜਤ ਆਇਓ ਇੰਦਰਾਏ ਪਾਣ ਲਵਟਾਇਓ ਭੂਮਾਸਰ ਕੋ ਦੁਖ ਸੁਨਾਇਓ ਪ੍ਰਭ ਤਿਹ ਤੇ ਮੈਂ ਅਤ ਦੁਖ ਪਾਇਓ ਦੁਹਰਾ ਸੋ ਮੋ ਪਰ ਅਤ ਪ੍ਰਬਲ ਹੈ ਮੋ ਪੈ ਸਦਿਓ ਨ ਜਾਏ ਤਾਕੋ ਆਪਨ ਹੀ ਪ੍ਰਭੂ ਕੀਜੈ ਨਾਸੁ ਪਾਏ ਸਵਈਆ ਤਬ ਇੰਦਰ ਵਿਦਾ ਕਹਿ ਦਇਓ ਪ੍ਰਭ ਜੂ ਤਿਹ ਕੋ ਸੋ ਸੰਬੋਧ ਭਲੈ ਕਰ ਕੈ ਮਨ ਮੈਂ ਕਿਉ ਚਿੰਤ ਨ ਤੂੰ ਕਰ ਰੇ ਚਲ ਹਉ ਨਹੀਂ ਹਉ ਤਿਹ ਤੇ ਟਰ ਕੈ ਕੁਪ ਕੈ ਜਬ ਹੀ ਰਥ ਪੈ ਚੜਿਓ ਸਭ ਸ਼ਸਤਰਨ ਹਾਥਨ ਵੈ ਧਰ ਕੈ ਦਰ ਤੂੰ ਨਾ ਰੇ ਡਰ ਹਉ ਤੁਮਰੇ ਹਰਿ ਕੋ ਪਲ ਮੈਂ ਸਤ ਧਾ ਕਰ ਕੈ ਸੋਈਆ ਮਗਵਾ ਸਿਰ ਨਿਆਇ ਗਏ ਹੋ ਗ੍ਰਹਿ ਕੋ ਤੇ ਕੋ ਚਿਤ ਮੈਂ ਬਦ ਸਿਆਮ ਬਸਾਇਓ ਸੰਗ ਲਈ ਜਦਵੀ ਪ੍ਰਤਨਾ ਨਹਿ ਭਾਰਤ ਕੋ ਕਰ ਸੰਗ ਚਲਾਇਓ ਏਕ ਤ੍ਰਿਆਇਤ ਲੈ ਸੰਗ ਕੌਤਕ ਯੋ ਕਹਿ ਕੇ ਕਵ ਸਿਆਮ ਸੁਨਾਇਓ ਸਿਆਮ ਚਲੇ ਤੇ ਓਰਨ ਹੀ ਤੇ ਉਪਰ ਅੰਤ ਦਸਾ ਨਹਿ ਧਾਇਓ ਸਵਈਆ ਗਰੜਾ ਪਰ ਸਿਆਮ ਜਬੈ ਝੜਕੈ ਤੇ ਸਤਰੈ ਕੀ ਜਬ ਓਰ ਸਿਧਾਰਿਓ ਪਾਹਨ ਕੋਟ ਪਿਖਿਓ ਮੈਂ ਦੁਤੀਏ ਬਰ ਲੋਹ ਕੋ ਨੈਨ ਨਿਹਾਰਿਓ ਨੀਰ ਕੋ ਹੀਰਤ ਪਇਓ ਤ੍ਰਿਤੀਏ ਅਰਿਆ ਕੋ ਚੌਥੀ ਸੋ ਠੌਰ ਵਿਚਾਰਿਓ ਪਾਂਚਵੋ ਪੌਣ ਪਿਖਿਓ ਖਟ ਫਾਸਨ ਕ੍ਰੋਧ ਕੀਓ ਇਹ ਪਾਂ ਤਿਹਾ ਕਾਰਿਓ ਕਾਣ ਜੂ ਬਾਜ ਦੋਰਾ ਅਰੇ ਦੁਰਗ ਪਦ ਦੁਰਗ ਕੇ ਰਹਿਓ ਕਾ ਛਪ ਬੀਚ ਰੇ ਸਾਮ ਸੋ ਰਨਮਾਨ ਤੋਏ ਠਾੜ ਪੁਕਾਰਤ ਮੀਚ ਸੋਈਆ ਜੋ ਇਹ ਭਾਂਤ ਕਹਿਓ ਜਦ ਨੰਦਨ ਤੋ ਉਹ ਸਤਰ ਲਖਿਓ ਕੋ ਆਇਓ ਔਰ ਸੁਨਿਓ ਜੇ ਏਕੀ ਚੋਟ ਸੋ ਕੋਟਨ ਕੋਪ ਚਟਾਕ ਗਿਰਾਇਓ ਬਾਰ ਕੇ ਕੋਟ ਵਿਖੈ ਮੁਰਦੈ ਤੁਹ ਤੋ ਸੁਨ ਸ਼ੋਰ ਸੋ ਉਠ ਧਾਇਓ ਸਿਆਮ ਕੇ ਬਾਹਨ ਕੋ ਤਿਨ ਕੋਪ ਤ੍ਰਿਸੂਲ ਕੈ ਆਏ ਕੈ ਘਾਵ ਚਲਾਇਓ ਸੋਈਆ ਸੋ ਖਗਰਾਜ ਨਾ ਚੋਟ ਗਣੀ ਤਿਨ ਦੌਰ ਗਦਾ ਗਹਿ ਕਾਨ ਕੋ ਮਾਰੀ ਆਪਤ ਹੈ ਸਿਰ ਸਾਮੈ ਚੋਟ ਚਿਤੈ ਇਮ ਸ੍ਰੀ ਬ੍ਰਿਜਨਾਥ ਵਿਚਾਰੀ ਕੋ ਬਢਾਇ ਤਵੈ ਆਪਣੇ ਸੁਖ ਮੋਦ ਕੀ ਹਾਟ ਕੇ ਬੀ ਸੰਭਾਰੀ ਚੋਟ ਜੋ ਆਵਤ ਹੀ ਅਰ ਕੀ ਇਹ ਏਕਹਿ ਚੋਟ ਚਟਾਕ ਨਿਵਾਰੀ ਸਵਈਆ ਕਾਵ ਬਿਅਰਥ ਗਇਓ ਜਬ ਹੀ ਤਬ ਗਾਜ ਕੈ ਰਾਜ ਕੋ ਬਢਾਇਓ ਦੇ ਬਿਢਾਏ ਬਢਾਏ ਕੈ ਆਨਨ ਸਿਆਮ ਜੂ ਕੇ ਬਦ ਕਾਰਨ ਧਾਇਓ ਨੰਦਕ ਕਾਟ ਤਵੈ ਕਟ ਤੇ ਬ੍ਰਿਜਨਾਥ ਤਵੈ ਤਕ ਤਾਹੇ ਚਲਾਇਓ ਜੈਸੇ ਕੁਮਾਰ ਕਟੈ ਘਟ ਕੋ ਹਰਿ ਕੋ ਸਿਰ ਤੈਸੇ ਹੀ ਘਾਟ ਗਿਰਾਇਓ ਇਤ ਸ੍ਰੀ ਬਚਿਤ੍ਰ ਨਾਟਕੇ ਕ੍ਰਿਸ਼ਨ ਅਵਤਾਰੇ ਮੁਰਦੈਤ ਬਧਾ ਅਥ ਜੁਧ ਭੂਮ ਆਸੁਰ ਕਥਨੰ ਸੋਈਆ ਸੁਰ ਮਾਰ ਮੁਰਾਰ ਜਵੈ ਸਿਓ ਤੇ ਪ੍ਰਾਨ ਤਬੈ ਜਮ ਲੋਕ ਪਠਾਏ ਬਾਣ ਕਮਾਨ ਕਿਰਪਾਨਨ ਸੋ ਕਵ ਸ਼ਾਮ ਕਹਿ ਅਤ ਜੁਧ ਮਚਾਏ ਥੋ ਸੋ ਕੁਟੰਬ ਜਿਤੋ ਤੇ ਕੋ ਸੋ ਸੁਨਿਓ ਤੇ ਜੋ ਮੁਰ ਸਿਆਮੈ ਘਾਏ ਲੈ ਕੈ ਅਨੀ ਚਤੁਰੰਗ ਕਨੀ ਹਰ ਪੈ ਤੇ ਕੇ ਸੁਤ ਸਾਥ ਹੀ ਧਾਏ ਘੇਰ ਦਸੋ ਦਿਸਤੇ ਹਰ ਕੋ ਤੇ ਸ਼ਾਮ ਪਨੈ ਤਕ ਬਾਣ ਪ੍ਰਹਾਰੇ ਏਕ ਗਦਾ ਗਹਿ ਹਾਥਨ ਵਿੱਚ ਭਿਰੇ ਮਨ ਕੋ ਹੁਨ ਤਰਾਸ ਨਿਵਾਰੇ ਸੋ ਸਭ ਆਜ ਸ਼ਾਮ ਸਹਾਰ ਕੈ ਜੋ ਆਪਣੇ ਰਸ ਸ਼ਸਤਰ ਸੰਭਾਰੇ ਸੂਰ ਨਾ ਕਾਹੂ ਕੋ ਛੋਰਤ ਪਇਓ ਸਭ ਹੀ ਪੁਰਜੇ ਪੁਰਜੇ ਕਰ ਡਾਰੇ ਸਵਈਆ ਸੈਨ ਨਿਹਾਰ ਹਨੀ ਆਪਣੀ ਸੁਨ ਸਾਤੋ ਭਰਾਤਰ ਕ੍ਰੋਧ ਪਰੇ ਕਨ ਸਿਆਮ ਜੂ ਭੈ ਕਬ ਸਿਆਮ ਪਨੈ ਸਭ ਸ਼ਸਤਰਨ ਲੈ ਕਿਲਕਾਰ ਪਰੇ ਚਹੂ ਔਰ ਤੇ ਘੇਰਤ ਪੇ ਹਰ ਕੋ ਆਪਣੇ ਮਨ ਮੈਂ ਨਰਤੀ ਕੋ ਡਰੇ ਤਬ ਲੋ ਜਬ ਲੋ ਜਦ ਵੀਰ ਸਰਾਸਨ ਲੈ ਨਹੀਂ ਖੰਡਨ ਖੰਡ ਕਰੇ ਦੋਹਰਾ ਤਬ ਕਰ ਸਾਰੰਗ ਸਿਆਮ ਲੈ ਚਿਤ ਕ੍ਰੋਧ ਵਢਾਏ ਪੀਠ ਸੱਤਰ ਭਈਆਂ ਸਹਿਤ ਜੰਪੁਰ ਦਇਓ ਪਠਾਏ ਸੋਈਆ ਹੂ ਬਾਲਕ ਤੋ ਇਹ ਭਾਤ ਸੁਣਿਓ ਮੁਰ ਵੀਰ ਸੁਪੁੱਤਰ ਮੁਰਾਰਖ ਪਾਇਓ ਔਰ ਜਿਤੋ ਦਲ ਗਇਓ ਤਿਨ ਕੇ ਸੋ ਸੋ ਮੈਂ ਜਮ ਲੋਕ ਪਠਾਇਓ ਯਾ ਸੰਗ ਜੁਜ ਕੀ ਲਾਇਕ ਹਉ ਹੀ ਹਉ ਜੋ ਕਹਿ ਕੈ ਚਿਤ ਕ੍ਰੋਧ ਵਢਾਇਓ ਸੈਨ ਬੁਲਾਏ ਸਭੈ ਆਪਣੀ ਜਦ ਵੀਰ ਸੇ ਕਾਰਨ ਜੁਧ ਕੋ ਧਾਇਓ ਜਬ ਭੂਮ ਕੋ ਬਾਰਕ ਜੁਧ ਕੇ ਕਾ ਚੜਿਓ ਤਬ ਕੋ ਸੋ ਸੂਰਨ ਗਾਜੇ ਆਜ ਦੇ ਔਰ ਸੰਭਾਰ ਸਭੈ ਅਰ ਘੇਰ ਲਿਓ ਬ੍ਰਿਜ ਨਾਇਕ ਸਾਜੇ ਮਾਨੋ ਕਾਲ ਪ੍ਰਲੈ ਦਿਨ ਕੋ ਪ੍ਰਗਟਿਓ ਘਨ ਹੀ ਇਹ ਭਾਂਤ ਬਿਰਾਜੇ ਮਾਨੋ ਅੰਤਕ ਕੇ ਪੁਰ ਮੈਂ ਭਟਵਾ ਨਹਿ ਬਾਜਤ ਹੈ ਜਨ ਬਾਜੇ ਅਰ ਸੈਨ ਜਬੈ ਕਨ ਜੋ ਮਟਿਓ ਪੁਨ ਸ੍ਰੀ ਬ੍ਰਿਜਨਾਥ ਚਿਤੈ ਚਿਤ ਜਾਣਿਓ ਔਰ ਭੂਆ ਸਰਭੂਮ ਕੋ ਬਾਰਕ ਭੂਪਤ ਹੈ ਇਨ ਕਉ ਪਹਿਚਾਨਿਓ ਮਾਨੋ ਅੰਤ ਸਮੈ ਨਿਦ ਨੀਰ ਹੀਐ ਉਮੜਿਓ ਕਵ ਸਿਆਮ ਬਖਾਨਿਓ ਸਿਆਮ ਜੂਹੇਰ ਤਨੋ ਆਪਨੋ ਚਿਤ ਭੀਤਰ ਨਾਇਕ ਨਹੀਂ ਡਰ ਪਾਨਿਓ ਸਵਈਆ ਅਰ ਪੁੰਜ ਗੇਂਦਨ ਮੈਂ ਤਨ ਤਾਹੇ ਲਸੈ ਸਭ ਹੀ ਜੇ ਲੋਕ ਫਟਾ ਬਕ ਕੋ ਜਿਨ ਕੋਪ ਬਿਨਾਸ਼ ਕੀਆ ਮੁਰ ਕੋ ਛਿਨ ਮੈਂ ਜੇ ਮੂਡ ਕਟਾ ਮਦ ਮਤ ਕਰੀ ਦਲ ਆਵਤ ਜੋ ਜਿਮ ਜੋਰ ਕੈ ਆਵਤ ਮੇਘ ਕਟਾ ਤਿਨ ਮੈਂ ਤਨ ਸ਼ਾਮ ਕੀ ਯੋ ਚਮਕੈ ਜਿਮ ਅਭਰਨ ਭੀਤਰ ਬਿਜ ਛਟਾ ਬਹੁ ਚੱਕਰ ਕੇ ਸੰਗ ਹਨੇ ਪਟਵਾ ਬਹੁਤੇ ਪ੍ਰਭਤਾਇ ਚਪੇਟਨ ਮਾਰੇ ਏਕ ਗਦਾ ਹੀ ਸੋ ਧਾਇ ਹਨੇ ਗਿਰ ਭੂਮ ਪਰੇ ਬਹੁਰੋ ਨ ਸੰਭਾਰੇ ਏਕ ਕਟੇ ਕਰਵਾਰਨ ਸੋ ਅਧ ਬੀਜ ਤੇ ਹੋਏ ਪਰੇ ਪਟ ਨਿਆਰੇ ਮਾਨੋ ਤਖਾਨਨ ਕਾਨਨ ਮੈਂ ਕਟ ਕੈ ਕਰਵਤਰਨ ਸੋ ਧਰਮ ਡਾਰੇ ਸਵਈਆ ਏਕ ਭਰੇ ਪੜ ਜੂਇ ਧਰਾ ਇਕ ਦੇਖ ਦਸਾ ਤੇ ਸਾਮੁ ਧਾਏ ਨੈਕ ਨਾ ਤਰਾਸ ਤਰੇ ਚਿਤ ਮੈਂ ਕਲ ਸਿਆਮ ਪਨੈ ਨਹੀਂ ਤਰਾਸ ਬਢਾਏ ਦੈ ਮੁਖ ਢਾਲ ਲਿਏ ਕਰਵਾਰ ਨਸੰਕ ਦੈ ਸਿਆਮ ਕੇ ਉਪਰ ਆਏ ਤੇ ਸਰ ਏਕ ਹੀ ਸੋ ਪ੍ਰਭ ਜੂ ਮਨ ਅੰਤਕ ਕੇ ਪੁਰ ਬੀਚ ਪਠਾਏ ਸਵਈਆ ਸ੍ਰੀ ਜਦਵੀਰ ਜਬੈ ਰਿਸ ਸੋ ਸਭ ਹੀ ਭਟਵਾ ਜਮ ਲੋਕ ਪਠਾਏ ਔਰ ਜਿਤੇ ਪੜ ਜੀਤ ਬਚੇ ਇਨ ਦੇਖ ਦਸਾ ਡਰ ਕੈ ਸੋ ਪਰਾਏ ਜੇ ਹਰ ਉਪਰ ਧਾਏ ਗਏ ਬਦ ਬੇਕਉ ਤੇ ਫਿਰ ਜੀਤ ਨਾ ਆਏ ਐਸੋ ਘਾਇ ਕੈ ਸੀਸ ਟੁਰਾਇ ਕੈ ਆਪੈ ਭੂਪਤ ਜੁਦ ਕੋ ਧਾਏ ਸੋਈਆ ਜੁਦ ਕੋ ਆਵਤ ਭੂਪ ਜਬੈ ਬ੍ਰਿਜ ਨਾਇਕ ਆਪਣੇ ਨੈਣ ਨਿਹਾਰਿਓ ਠਾੜ ਰਿਓ ਨਹਿ ਤੌਣ ਤਰਾ ਪਰ ਆਗੇ ਹੀ ਜੁਦ ਕੋ ਆਪ ਸਿਧਾਰਿਓ ਮਾਰਤ ਹੋ ਤੋ ਕੋ ਅਬ ਹੀ ਰਹੁ ਠਾੜ ਅਰੇ ਇਹ ਭਾਂਤ ਉਚਾਰਿਓ ਜੋ ਕਹਿ ਕਹਿ ਪੁਰਸਾਰੰ ਕੋ ਤਨ ਕੈ ਸਰ ਛਤਰ ਹਿਰਦੈ ਮਹਿ ਮਾਰਿਓ ਸੁਈਆ ਸਾਰੰਗ ਤਾਨ ਜਵੈਰ ਕੋ ਬ੍ਰਿਜ ਨਾਇਕ ਤੀਛਨ ਬਾਣ ਚਲਾਇਓ ਲਾਗਤੀ ਗਿਰ ਭੂਮ ਭੁਮਾਸੁਰ ਝੂਮ ਪਰਿਓ ਜਮ ਲੋਕ ਸਿਧਾਇਓ ਸਰੋਣ ਲਗਿਓ ਨਹਿਤਾ ਸਰ ਕੋਏ ਭਾਂਤ ਚਲਾਕੀ ਸੋ ਪਾਰ ਪਰਾਇਓ ਜੋ ਕੇ ਸਾਧਕ ਜਿਉ ਤਨ ਤਿਆਗ ਚਲਿਓ ਨਭ ਪਾਪ ਨਾ ਭੇਟਣ ਪਾਇਓ ਇਹ ਸ੍ਰੀ ਵਿਜਿਤਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਭੂਮਾਸੁਰ ਬਧੇ ਅਥ ਕੇ ਪੁੱਤਰ ਕੋ ਰਾਜ ਦੇਤ ਪੇ ਸੋਰਾ ਸਹੰਸਰ ਰਾਜ ਸੁਤਾ ਵਿਆਹ ਕਤਨੰ ਸੋਈਆ ਐਸੀ ਦਸਾ ਜਾਪੀ ਇਹ ਕੀਤਾ ਮਾਇ ਭਮਾਸਰ ਕੀ ਸੁਨ ਧਾਈ ਭੂਮ ਕੇ ਉਪਰ ਚੂਮ ਗਿਰੀ ਸੁਧ ਬਸਤਰਨ ਕੀ ਚਿਤ ਤੇ ਮਿਸਰਾਈ ਪਾਇ ਨ ਢਾਰਤ ਪੀ ਪਨਿਆ ਸੋ ਤਾਵਰ ਸੋ ਚਲ ਸਿਆਮ ਪੈ ਆਈ ਦੇਖਤ ਸਿਆਮ ਕੋ ਰੀਜ ਰਹੀ ਦੁਖ ਭੂਲ ਗਇਓ ਸੋ ਤੋ ਕੀਨ ਬਡਾਈ ਦੋਹਰਾ ਬਹੁ ਉਸਤਤ ਜਦ ਪਤ ਕਰੀ ਲੀਨੋ ਸਿਆਵ ਰਿਝਾਏ ਪਉ ਤ੍ਰਿਆਰ ਪਾਣ ਡਰਿਓ ਸੋ ਲੀਨੋ ਬਖਸਾਏ ਸੋਇਆ ਪੂਪਤ ਤਾਹੀ ਕੋ ਬਾਲਕ ਥਾਪ ਕਿਰਪਾ ਨਿਤ ਛੋਰਨ ਬੰਧ ਸਿਧਾਇਓ 16 ਸਹਸਰ ਭੂਪਨ ਕੀ ਦੋਤਾ ਥੀ ਜਹਾ ਤੇ ਠੌਰਾ ਆਇਓ ਸੁੰਦਰ ਹੀਰ ਕੈ ਸਿਆਮ ਜੂ ਕੋ ਤਿਨ ਤ੍ਰੀਨ ਕੋ ਅਤ ਚਿਤ ਲੁਭਾਇਓ ਯਾ ਲਖ ਪਾਏ ਵਿਵਾਹ ਸਭੋ ਕਰ ਸਿਆਮ ਪਨੇ ਜਸ ਡੰਕ ਬਜਾਇਓ ਚਉਪਈ ਜੇ ਸਭ ਜੋਰ ਕੋ ਹਾਸਰ ਰਾਖੀ ਕਹਿ ਲਾਗਰੋ ਤਿਨ ਕੀ ਸਾਖੀ ਤਿਨ ਜੋ ਕਹਿਓ ਇਹੀ ਹੋ ਕਰਹੋ 20000 ਇਕੱਠੀ ਮਰਹੋ ਦੋਹਰਾ ਜੁਦ ਸਮੈ ਅਤ ਕ੍ਰੋਧ ਹੋਏ ਜਾਤ ਪਾਤੇ ਬਦ ਕਹਿ ਤਾਹੇ ਸੋਰਾ ਸਾਂਸਰ ਸੁੰਦਰੀ ਆਪੈ ਲਈ ਵਿਵਾਹੇ ਸੋਈਆ ਜੁਦ ਸਮੈ ਅਤ ਕ੍ਰੋਧ ਸਿਆਮ ਜੂ 70 ਸਵੈ ਛਿਨਮਾਹੇ ਪਛਾਰੇ ਰਾਜ ਦਇਓ ਫਿਰਤਾ ਸੁਤ ਕੋ ਸੁਖ ਦੇਤ ਪਇਓ ਤਿਨ ਸੋਖ ਨਿਵਾਰੇ ਫੇਰ ਬਰਿਓ ਤ੍ਰੀ ਸੋਰਾ ਸਹੰਸਰ ਸੋ ਤਾਪੁਰ ਮੈਂ ਅਤ ਕੈ ਕੈ ਅਖਾਰੇ ਵਿਪਨ ਦਾਨ ਦੈ ਲੈ ਤਿਨ ਕੋ ਸੰਗ ਵਤੀ ਜਦ ਰਾਏ ਸਿਧਾਰੇ ਸੋਈਆ ਸੋਰਾ ਸਹੰਸਰ ਕੋ ਸੋਰਾ ਸਹੰਸਰੀ ਧਾਮ ਦੀਏ ਸੋ ਹਲਾਸ ਬਢੈ ਕੈ ਦੇਤ ਭਇਓ ਸਭ ਤ੍ਰੀਨ ਕੋ ਸੁਖ ਰੂਪ ਅਨੇਕਨ ਭਾਂਤ ਮਨੈ ਕੈ ਐਸੇ ਲਖਿਓ ਸਭ ਹੂ ਹਮਰੇ ਗ੍ਰਹਿ ਸਿਆਮ ਬਸੈ ਨ ਬਸੈ ਅਨਤੈ ਕੈ ਸੋ ਕਬ ਸਿਆਮ ਪੁਰਾਨਣ ਤੇ ਸੁਨ ਭੇਦ ਕਹਿਓ ਸਭ ਸੰਤ ਸੁਨੈ ਕੈ ਇਤ ਭੂਮਾਸਰ ਬਧੈ ਸੁਤ ਕੋ ਰਾਜ ਦੇਤ ਸੋਰਾ ਸਹੰਸ ਰਾਜ ਸੁਤਾ ਵਿਵਾਹਤ ਭੈ ਸਵਈਆ ਯੋ ਦੈ ਤਿਨ ਤ੍ਰੀਨ ਕੋ ਫਿਰ ਸਿਆਮ ਪੁਰੰਦਰ ਲੋਕ ਸੁਧਾਇਓ ਕੰਕਨ ਕੁੰਡਲ ਦੇਤ ਭਇਓ ਤੇ ਪਾਇ ਕੈ ਸੋਖ ਸਭੈ ਬਿਸਰਾਇਓ ਸੁੰਦਰ ਏਕ ਪਿਖਿਓ ਤੇ ਰੂਖ ਤੇ ਪਰ ਸਿਆਮ ਕੋ ਚਿਤ ਲੁਭਾਇਓ ਮੰਗ ਪਇਓ ਨ ਦਇਓ ਸੁਰ ਰਾਜ ਤਹੀ ਹਰਿ ਸਿਓ ਹਰ ਜੁਦ ਮਚਾਇਓ ਸੁਈਆ ਰਿਸ ਰਾਜ ਪੁਰੰਦਰ ਸੈਨ ਚੜਿਓ ਚਲ ਕੈ ਸਭ ਸਿਆਮ ਕੇ ਸਾਮ ਹੋਏ ਆਏ ਘੋਰਤ ਮੇਘ ਲਸੈ ਚਪਲਾ ਬਰਖਾ ਬਰਸੈ ਰਥ ਸਾਜ ਬਨਾਏ ਦਵਾਦ ਸੂਰ ਸਵੈ ਉਮੜੈ ਬਸ ਰਾਮਨ ਸੇ ਜਿਨਹੂ ਵਿਚ ਲਾਏ ਭੇਦ ਲਹਿਓ ਨਾਇਕ ਚਲੇ ਮਦ ਮਤ ਸੋ ਸਿਆਮ ਪੈ ਘੂਮਤ ਧਾਏ ਸੋਈਆ ਆਵਤ ਹੀ ਮਿਲ ਕੈ ਸਭੂ ਜਦ ਵੀਰ ਕੇ ਉਪਰ ਸਿੰਦਰ सिंदर ਪੰਖ ਸੁਮੇਰ ਚਲੇ ਕਰ ਕੈ ਜਿਨ ਕੇ ਰਿਸ ਸੋ ਟੁਕ दांत ਕਠੇਲੇ ਸੁੰਡ ਕਟੇ ਤਿਨ ਕੇ ਬ੍ਰਿਜਨਾਥ ਕਿਰਪਾਨ ਸੋ ਛਟ ਦੈ ਜਿਮ ਕੇਲੇ ਸ੍ਰਵਣ ਪਰੇ ਰਮਰੀਯ ਰਮਾਪਤੀ ਫਾਗੁਨ ਅੰਤ ਬਸੰਤ ਸੇ ਖੇਲੇ ਸਵਈਆ ਸ੍ਰੀ ਬ੍ਰਿਜਨਾਇਕ ਬੈਰਨ ਸੋ ਜਬ ਹੀਰ ਸਮਾਨ ਕੀਓ ਖਰਕਾ ਬਹੁ ਵੀਰ ਭੈ ਬਿਨ ਪ੍ਰਾਣ ਤਵੈ ਜਬ ਨਾਦ ਪ੍ਰਚੰਡ ਸੁਨਿਓ ਹਰਕਾ ਜਦ ਪੀਰ ਫਿਰਾਵਤ ਪਇਓ ਕਹਿ ਕਹਿ ਗਜ ਸੁੰਡਨ ਸੋ ਬਰ ਕਹਿ ਕਰ ਕਾ ਉਪਮਾ ਉਪਜੀ ਕਬ ਕੇ ਮਨ ਜੋ ਕਿਸਵਾ ਮਨੁ ਫੇਰਤ ਹੈ ਲਰਕਾ ਸੋਈਆ ਜੀਵਤ ਸੋ ਨਾ ਦਇਓ ਗ੍ਰਹਿ ਜਾਨ ਜੋ ਬ੍ਰਿਜਨਾਥ ਕੇ ਸਾਹਮਣੇ ਆਇਓ ਜੀਤ ਸੁਰੇਸ਼ ਦਿਵਾ ਕਰ ਦਵਾਦਸ ਆਨੰਦ ਕਹਿ ਚਿਤ ਸੰਖ ਬਜਾਇਓ ਰੂਖ ਚਲੋ ਤੁਮ ਹੀ ਹਮਰੇ ਗ੍ਰਹਿ ਲੈ ਉਨਕੋ ਇਹ ਭਾਂਤ ਸੁਨਾਇਓ ਸੋ ਤਰ ਲੈ ਹਰ ਸੰਗ ਚਲੈ ਸੋ ਕਵਿਤਨ ਭੀਤਰ ਸਿਆਮ ਬਨਾਇਓ ਸ੍ਰੀ ਬ੍ਰਿਜਨਾਥ ਰੁਕਮਨ ਕੇ ਗ੍ਰਹਿ ਆਵਦ ਭੇ ਤਰ ਸੁੰਦਰ ਲੈ ਕੈ ਲਾਲ ਲਗੇ ਜਿਨ ਧਾਮਨ ਕੋ ਬ੍ਰਹਮਾ ਰਹਿ ਦੇਖਤ ਜਾਇ ਲੁਭੈ ਕੈ ਤਉ ਸਮੈ ਸੋ ਸਿਆਮ ਕਥਾ ਜਦ ਵੀਰ ਕਹੀ ਤਿਨ ਕਉ ਸੋ ਸੁਨੈ ਕੈ ਸੋ ਕਵ ਸਿਆਮ ਕਵਿਤਨ ਬੀਚ ਕਹੀ ਸੁਨਿਓ ਸਭ ਹੇਤ ਬਢਾਇ ਕੈ ਇਤ ਸ੍ਰੀ ਦਸਮ ਸਕੰਦੇ ਪੁਰਾਣੇ ਬਚਿੱਤਰ ਨਾਟਕੇ ਕ੍ਰਿਸ਼ਨ ਅਵਤਾਰੇ ਇੰਦਰ ਕੋ ਜੀਤ ਕਰ ਕਲਪ ਬ੍ਰਿਛ ਲਿਆਵਤ ਭਏ